ਕਬੜ ਮੁਖ ਚੰਦ ਰਹਿ ਘਰ ਛਾਇਆ ਘਰ ਚੰਦ ਅਰ ਸੂਰਜ ਐਸਾ ਸੰਸਾਰ ਦੇ ਵਿੱਚ ਸਾਡੇ ਹੈਗੇ ਨੇ ਚੰਦ ਸੂਰਜ ਨਿਰਾਕਾਰੀ ਦੁਨੀਆ ਦੇ ਵਿੱਚ ਵੀ ਚੰਦ ਸੂਰਜ ਨੇ ਬਰ ਜਿਹੜਾ ਜੀਵ ਆਤਮਾ ਹੈ ਉਹਨੂੰ ਚੰਦ ਕਿਹਾ ਹੋਇਆ ਜਿਹੜਾ ਮਨ ਦਾ ਮੂਲ ਹੈ ਉਹ ਸੋਚ ਹੈ ਮਨ ਜੋਤ ਹੈ ਜਿਹਦੀ ਜੋਤ ਹੈ ਜਿਹਦੇ ਚਾਨਣ ਨਾਲ ਜਿਹਦੇ ਵਿੱਚ ਚਾਨਣ ਹੋਇਆ ਇਹ ਚਾਨਣ ਪੈਦਾ ਹੋਇਆ ਉਹ ਸੂਰਜ ਇਹ ਮੈਂ ਚੰਦਰਮਾ ਦੀ ਆਪਣੀ ਰੋਸ਼ਨੀ ਨਹੀਂ ਹੈ ਬਾਹਰ ਵੀ ਆ ਜਿਹੜਾ ਸਾਡਾ ਚੰਦਰਮਾ ਇਹਦੀ ਆਪਣੀ ਰੋਸ਼ਨੀ ਨਹੀਂ ਹੈ ਕਿਵੇਂ ਮੰਨਦੀ ਆਪਣੀ ਰੋਸ਼ਨੀ ਦੀ ਜਿਹੜਾ ਰਾਮ ਚਾਹਦਾ ਹੈ ਗੁਰਬਾਣੀ ਦੇ ਰਾਮ ਦੇ ਨਾਲ ਚੰਦ ਨਹੀਂ ਆ ਸਕਦਾ ਗੁਰਬਾਣੀ ਦਾ ਰਾਮ ਸੂਰਜ ਹੈ ਕਿਉਂਕਿ ਸਮਾਂ ਘਟ ਬੋਲਦਾ ਨਾ ਸੰਸਾਰੀਆਂ ਦਾ ਜਿਹੜਾ ਆਰਾਮ ਉਹ ਚੱਲਦਾ ਕਿਉਂ ਨੇ ਜਨਮ ਲਿਆ ਗੁਰਬਾਣੀ ਵਾਲਿਆਂ ਦਾ ਭਗਤਾਂ ਦਾ ਜਿਹੜਾ ਆਰਾਮ ਹੈ ਉਹ ਜਨਮ ਨਹੀਂ ਲੈਂਦਾ ਨਾ ਜਪਦਾ ਨਾ ਮਰਦਾ ਸਭ ਦੇ ਅੰਦਰ ਰਹਿੰਦਾ ਉਤਰੇ ਰਹਿੰਦਾ ਬਾਹਰ ਆਉਂਦਾ ਹੀ ਨਹੀਂ ਹੈ ਇਹ ਰਾਮਚੰਦਰ ਦਾ ਗੁਰਮੁਖਾਂ ਦੇ ਰਾਮਚੰਦਰ ਚੰਦਰ ਔਰ ਗੁਰਮੁਖਾਂ ਦੇ ਰਾਮਚੰਦਰ ਦਾ ਇਹ ਫਰਕ ਹੈ ਗੱਲ ਦਾ ਫਰਕ ਤਾਂ ਇਹ ਦੱਸਣਾ ਸੀ ਉਹ ਕਹਿੰਦੇ ਜੀ ਰਾਮਚੰਦਰ ਰਾਮ ਆਇਆ ਹੈ ਰਾਮ ਆਇਆ ਹੈ ਰਾਮਚੰਦਰ ਨਹੀਂ ਆਇਆ ਹੈ ਜਾਂ ਰਾਮ ਚੰਦ ਆਇਆ ਹੋਇਆ ਤਾਂ ਹੋਰ ਗੱਲ ਆ ਜਾਂ ਰਾਮ ਆਇਆ ਹੋਇਆ ਤਾਂ ਹੋਰ ਗੱਲ ਰਾਮ ਚੰਦ ਇਹਨਾਂ ਨਾ ਕਿਉਂਕਿ ਚੰਦ ਦੀ ਆਪਣੀ ਰੋਸ਼ਨੀ ਨਹੀਂ ਹੁੰਦੀ ਪਹਿਲਾਂ ਤਾਂ ਚੰਦ ਔਰ ਸੂਰਜ ਦੋ ਲਫ਼ਜ਼ ਆਏ ਨੇ ਦੋਨਾਂ ਬਲਿਆਂ ਦੇ ਵਿੱਚ ਇਹ ਸਮਝਣ ਦੀ ਲੋੜ ਹੈ ਵੀ ਚੰਦ ਸੂਰਜ ਹੁੰਦੇ ਕੀ ਨੇ ਇਹ ਨਿਰਾਕਾਰ ਦੀ ਧੁਰਕੀ ਬਾਣੀ ਹੈ ਨਿਰਾਕਾਰੀ ਦੁਨੀਆ ਦੀ ਗੱਲ ਹੈ ਨਿਰਾਕਾਰੀ ਦੁਨੀਆ ਦੇ ਵਿੱਚ ਇਹਦੇ ਅਰਥ ਮੰਨੇ ਜਾਣਗੇ ਉਹਦੇ ਅਨੁਸਾਰ ਇਹ ਅਰਥ ਹੋਣਗੇ ਧੁਰਕੀ ਬਾਣੀ ਹੈ ਤੁਰਕੀ ਬਾਣੀ ਦੇ ਅਰਥ ਅਸੀਂ ਜਦੋਂ ਇੱਥੇ ਕਰ ਲਾਂਗੇ ਤਾਂ ਗੱਲ ਮਾਇਆ 'ਚ ਰਹਿ ਜਾਣੀ ਹੈ ਉਹ ਗੱਲ ਜਿਹੜਾ ਮੈਸੇਜ ਸਾਨੂੰ ਆਇਆ ਉਹ ਨਹੀਂ ਪ੍ਰਾਪਤ ਹੁੰਦਾ ਜਿਹੜੇ ਬ੍ਰਹਮ ਗਿਆਨੀ ਬਣਨਾ ਫਿਰ ਫਿਰ ਲੱਸੀ ਰਹਿ ਜੂ ਛਾਜ ਮੱਖਣ ਨਹੀਂ ਮਿਲਣਾ ਇਹ ਫਿਰ ਇਹ ਗਲਤੀ ਹੋਈ ਹੋਈ ਹੈ ਹੁਣ ਵੀ ਹੋਈ ਜਾਂਦੀ ਹੈ ਇੱਥੇ ਤੱਤ ਤੱਕ ਕੋਈ ਉਪੜਿਆ ਨਹੀਂ ਵਿਦਿਆ ਸੋਧੀ ਨਹੀਂ ਨਾ ਇਹ ਵਿਦਿਆ ਸੋਧੀ ਹੈ ਹੁਣ ਚੰਦਰ ਸੂਰਜ ਵਿਦਿਆ ਸੋਧੀ ਹੈ ਜੇ ਤਤ ਲੈ ਪ੍ਰਾਪਤ ਕਰਨਾ ਸੀ ਤਾਂ ਵਿਦਿਆ ਸੋਧਣੀ ਪੈਣੀ ਸੀ ਵਿਦਿਆ ਸੋਧੇ ਤਤ ਲਹੇ ਇਹ ਅੱਖਰ ਨੇ ਉਹੀ ਲਫ਼ਜ਼ ਨੇ ਉਹੀ ਅਰਥਾਂ ਦਾ ਫਰਕ ਹੈ ਜੇ ਅਰਥ ਬਦਲ ਕੇ ਲਾਓਗੇ ਗੁਰਬਾਣੀ ਅਨੁਸਾਰ ਲਾਓਗੇ ਫਿਰ ਜੋ ਤਤ ਮਿਲੂਗਾ ਜੋ ਸਮਝਾਉਣਾ ਚਾਹੁੰਦੇ ਨੇ ਉਹ ਸੋਝੀ ਮਿਲ ਜੂਗੀ ਨਹੀਂ ਤਾਂ ਕੁਝ ਨਹੀਂ ਮਿਲੂ ਇਹ ਲੱਸੀ ਹਾਂ ਕਬਰ ਮੁਖ ਚੰਦ ਕਿਵੇਂ ਕਰ ਖਾਇਆ ਹੁਣ ਜੋਗੀ ਜਿਹੜਾ ਹੈ ਜੋਗ ਮਤ ਦਾ ਜਿੰਨਾ ਸਾਨੂੰ ਗਿਆਨ ਨਹੀਂ ਅਸੀਂ ਇਹ ਪੰਕਤੀਆਂ ਨਹੀਂ ਅਰਥਾ ਸਕਦੇ ਵੈਸੇ ਤਾਂ ਕੋਈ ਵੀ ਕੋਈ ਵੀ ਕੰਮ ਹੋਵੇ ਚਾਹੇ ਜੇ ਅਸੀਂ ਉਹਦੇ ਤੇ ਟਿੱਪਣੀ ਕਰਨੀ ਹੈ ਉਹਨੂੰ ਸਮਝਣਾ ਹੈ ਗੱਲ ਕਰਨੀ ਹੈ ਸਾਨੂੰ ਉਹਦੇ ਬਾਰੇ ਗਿਆਨ ਚਾਹੀਦਾ ਹੁਣ ਜੇ ਸਾਨੂੰ ਜੋਗੀਆਂ ਨਾਲ ਗੱਲਬਾਤ ਹੋ ਰਹੀ ਹੈ ਜੋਗੀਆਂ ਦੀ ਜੋਗ ਮਤ ਹੈ ਉਹ ਜੋਗ ਮਤ ਅਨੁਸਾਰ ਆਪਣੇ ਸਵਾਲ ਕਰ ਰਹੇ ਨੇ ਗੁਰੂ ਨਾਨਕ ਦੇਵ ਜੀ ਜਵਾਬ ਦੇ ਰਹੇ ਨੇ ਹੁਣ ਜੇ ਸਾਨੂੰ ਜੋਗ ਮਤ ਦਾ ਗਿਆਨ ਹੈ ਨਹੀਂ ਸਾਨੂੰ ਕੀ ਪਤਾ ਵਿਸਤ ਕੀ ਕਹਿਣਾ ਚਾਹੁੰਦੇ ਨੇ ਕਿਉਂ ਸਿੱਧਾ ਨੇ ਗੱਲ ਕਹੀ ਹੈ ਇਸ ਕਰਕੇ ਜੋਗ ਮਤ ਦਾ ਗਿਆਨ ਹੋਣਾ ਜ਼ਰੂਰੀ ਹੈ ਜੋਗੀ ਕੀ ਕਰਦਾ ਹੈ ਜੋਗੀ ਕੋਈ ਕੀ ਸਮਾਧੀ ਲਾਉਣ ਵਾਲਾ ਹਰ ਕੋਈ ਕੀ ਕਰਦਾ ਕੁਝ ਪੂਰੇ ਰੱਖ ਕੇ ਵਸਤੂ ਰੱਖ ਕੇ ਧਿਆਨ ਟਿਕਾਉਂਦਾ ਧਿਆਨ ਟਿਕਾਉਣ ਵਾਸਤੇ ਕੋਈ ਚੀਜ਼ ਪੂਰੇ ਰੱਖਦਾ ਚਾਹੇ ਕੋਈ ਦੇਵੀ ਦੇਵਤਾ ਦੀ ਫੋਟੋ ਰੱਖੇ ਕੁਝ ਵੀ ਰੱਖੇ ਚਾਹੇ ਉਹ ਕੋਈ ਆਬਜੈਕਟ ਪੂਰੇ ਰੱਖਦਾ ਟਾਰਗੇਟ ਨਹੀਂ ਉਹਦਾ ਆਬਜੈਕਟ ਆਬਜੈਕਟ ਦੇ ਵਿੱਚੋਂ ਟਾਰਗੇਟ ਹੈ ਉਹ ਕਹਿੰਦੇ ਵੀ ਇਹਦੇ ਚੋਂ ਦਰਸ਼ਨ ਹੋਣਾ ਜਿਹੜੀ ਚੀਜ਼ ਪੂਰੇ ਰੱਖ ਪਰ ਪੂਰੇ ਕਿਉਂ ਰੱਖਣ ਲੱਗੇ ਚਲੋ ਇਹ ਅਲੱਗ ਕਹਾਣੀ ਹੈ ਉਧਰ ਨੂੰ ਨਹੀਂ ਆਪਾਂ ਜਾਣਾ ਆਪਾਂ ਸਮਝਣਾ ਵੀ ਇੱਥੇ ਕੀ ਗੱਲ ਕਬੜ ਮੁਖੀ ਕਬੜ ਮੁਖੀ ਪੂਰੇ ਕੀ ਰੱਖੀਏ ਰਾਤ ਕਿਨੂੰ ਬਣਾਈਏ ਅਗਵਾਈ ਕਿਹੜੀ ਚੀਜ਼ ਦੀ ਲਈਏ ਕਿਹੜੀ ਚੀਜ਼ ਦੀ ਅਗਵਾਈ ਲਈਏ ਅੱਗੇ ਕੀ ਨਿਸ਼ਾਨ ਕੀ ਰੱਖੀਏ ਪੂਰੇ ਕਵਣ ਮੁਖੇ ਚੰਦ ਹੋਵੇਗਾ ਸ਼ਾਇਦ ਜਿਹੜਾ ਮਨ ਹੈ ਆਤਮਾ ਹੈ ਕਿਹਨੂੰ ਅਗੇ ਰੱਖੇ ਕੀ ਜਨਾ ਧਿਆਨ ਜੋੜੇ ਕਿਆ ਜਿਹੜੀ ਚੀਜ਼ ਮੂਰੇ ਰੱਖਣੀ ਧਿਆਨ ਜੋੜ ਦੇ ਜੋੜਨਾ ਕਿਹਦੇ ਨਾਲ ਧਿਆਨ ਜੋੜੇ ਤਾਂ ਕਿ ਉਹਦੇ ਅੰਦਰ ਠੱਡ ਪੈ ਜਵੇ ਸ਼ਾਂਤ ਹੋ ਜਵੇ ਉਹਦਾ ਹਿਰਦਾ ਜਿਹੜੀ ਤ੍ਰਿਸ਼ਨਾ ਦੀ ਅੱਗ ਉਹਦੀ ਬੁਝ ਜਵੇ ਉਹ ਤ੍ਰਿਸ਼ਨਾ ਦੀ ਅੱਗ ਬੁਝ ਨਹੀਂ ਜੋਗੀਆਂ ਦੀ ਅਸਲ ਵਿੱਚ ਉਹ ਕਹਿੰਦੇ ਸਾਨੂੰ ਇਹ ਦੱਸੋ ਸਾਡੇ ਹਿਸਾਬ ਨਾਲ ਇਹਦਾ ਮਤਲਬ ਜੋ ਗੁਰੂ ਸਾਹਿਬ ਨੇ ਦੱਸਿਆ ਉਹਨਾਂ ਦੇ ਪੱਲੇ ਕੋਈ ਨਹੀਂ ਕਹਿੰਦੇ ਜੀ ਸਭ ਤਾਂ ਸਿੱਧੀ ਗੱਲ ਦੱਸੋ ਅਸੀਂ ਲਾਉਣੇ ਆ ਸਮਾਧੀ ਅਸੀਂ ਕਿਹੜੀ ਚੀਜ਼ ਪੂਰੇ ਰੱਖੀਏ ਜਿਹਦੇ ਨਾਲ ਸਾਡੇ ਅੰਦਰ ਸ਼ਾਂਤੀ ਆ ਜਾਵੇ ਹੁਣ ਸਮਝੇ ਗੱਲ ਉਹ ਤਾਂ ਕਹਿੰਦੇ ਨੇ ਵੀ ਸਾਨੂੰ ਤਾਂ ਇਹ ਦੱਸੋ ਵੀ ਪੂਰੇ ਅਸੀਂ ਉਹ ਚੀਜ਼ ਬਦਲ ਲੈਣੇ ਜਿਹੜੀ ਤੁਸੀਂ ਕਹੋਗੇ ਉਹ ਰੱਖ ਲੈਣੇ ਗੱਲ ਕਰਮ ਕਾਂਡ ਵੀ ਉਹ ਕਰ ਰਹੇ ਜੋਗੀ ਗਬੜ ਮੁਖੀ ਚਾਹੁੰਦਾ ਜੰਦਬੰਦ ਆਤਮਾ ਕਿਹੜੀ ਚੀਜ਼ ਤੋਂ ਅਗਵਾਈ ਲਵੇ ਕਿਹੜੀ ਚੀਜ਼ ਨੂੰ ਇਸ਼ਟ ਬਣਾਵੇ ਕਿਹੜੀ ਚੀਜ਼ ਨੂੰ ਕਿਹੜੀ ਚੀਜ਼ ਨਾਲ ਧਿਆਨ ਜੋੜੇ ਕਿ ਇਹਦੇ ਅੰਦਰ ਸ਼ਾਂਤੀ ਪੈਦਾ ਹੋਈ ਇਹ ਸਦੀ ਭਗਤੀ ਦਾ ਅਰਥ ਹੈ ਕਮਨ ਮੁਖੀ ਸੂਰਜ ਤਪੈ ਤਪਾਇਆ ਹੁਣ ਸੂਰਜ ਆ ਗਿਆ ਜਿਹੜਾ ਸੂਰਜ ਹੈ ਦੂਜਾ ਸੁਣੀਆਂ ਹੋਈਆਂ ਗੱਲਾਂ ਨੇ ਜੋਗੀ ਸੁਣਿਆ ਬ੍ਰਹਮ ਗਿਆਨ ਠੀਕ ਹੋਇਆ ਵੀ ਜਿਹੜਾ ਸੂਰਜ ਫਿਰ ਟੱਪਣਾ ਕਹਿੰਦੇ ਇੱਕ ਪਾਸੇ ਤੇ ਹਵਾ ਕਰ ਹੋਣਾ ਦੂਏ ਪਾਸੇ ਤੇ ਸੂਰਜ ਮਾਗ ਵੀ ਪੈਦਾ ਹੋਣੀ ਅੰਦਰ ਤਪਸ਼ ਵੀ ਪੈਦਾ ਹੋਣੀ ਹੈ ਉਹੀ ਕਬੀਰ ਕਹ ਰਿਹਾ ਪਰਦੇਸੀ ਕੇ ਘਾ ਕਰੇ ਚਾਹ ਤੇ ਸਲਾਗਾ ਆਗ ਖਿੱਤਾ ਜਲ ਕੋਇਲਾ ਭਈ ਟਾਂਗੇ ਆਜ ਨਾ ਕਿ ਜਿਹੜਾ ਸੂਰਜ ਹੈ ਸੂਰਜ ਕੌਣ ਹੈ ਜੀਤੋਂ ਇਹ ਮਨ ਪੈਦਾ ਹੋਇਆ ਇਹਨਾਂ ਮੂਲ ਸੂਰਜ ਉਹ ਉਹਦਾ ਇੰਨੀ ਰੋਸ਼ਨੀ ਪ੍ਰਚੰਡਤਾ ਇੰਨੀ ਹੋ ਜਾਏ ਜਿੰਨੀ ਸੂਰਜ ਦੀ ਹੈ ਰੋਸ਼ਨੀ ਔਰ ਗਰਮੀ ਪ੍ਰਚੰਡਤਾ ਗਰਮੀ ਨੂੰ ਕਹਿੰਦੇ ਨੇ ਪ੍ਰਚੰਡਤਾ ਗਰਮੀ ਨੂੰ ਕਹਿੰਦੇ ਨੇ ਜਦੋਂ ਵੀ ਸਾਹਮਣੇ ਦੁਸ਼ਮਣ ਹੋਵੇ ਤਾਂ ਗੁੱਸਾ ਆਉਣਾ ਜ਼ਰੂਰੀ ਹੈ ਉਹ ਗੁੱਸੇ ਨੂੰ ਅਸੀਂ ਵੀਰ ਰਸ ਦੇ ਵਿੱਚ ਬਦਲ ਲੈਂਦੇ ਜੇ ਗਿਆਨ ਦੀ ਹਾਰੀ ਗੁੱਸਾ ਆਉਂਦਾ ਫਿਰ ਉਹ ਕ੍ਰੋਧ ਨਹੀਂ ਬਣਦਾ ਕ੍ਰੋਧ ਚ ਨਫ਼ਰਤ ਹੁੰਦੀ ਹੈ ਵੀਰ ਰਸ ਦੇ ਵਿੱਚ ਨਫ਼ਰਤ ਨਹੀਂ ਹੈ ਮਨ ਨੂੰ ਮਾਰਿਆ ਮਨ ਤੇ ਗੁੱਸਾ ਕੀਤਾ ਮਨ ਗੁਰਬਾਣੀ ਚ ਗੁੱਸਾ ਨਹੀਂ ਕੀਤਾ ਮਨ ਨੂੰ ਮੂਰਖ ਗਵਾਰ ਕੁਛ ਕਹਿ ਕੇ ਕਾਦੇ ਵਾਸਤੇ ਪ੍ਰੇਮ ਦਾ ਗੁੱਸਾ ਹੈ ਇਹ ਗੁੱਸੇ ਵੀ ਪ੍ਰੇਮ ਰਿਹਾ ਹੈ ਪ੍ਰੇਮ ਭਗਤੀ ਹੈ ਇਹ ਗੁੱਸੇ 'ਚ ਵੀ ਪ੍ਰੇਮ ਇਹ ਘਟ ਵਾਸਤੇ ਗੁੱਸਾ ਹੈ ਘੜਨ ਵਾਸਤੇ ਸੁਧਾਰਨ ਵਾਸਤੇ ਕਵਣ ਮੁਖੀ ਸੂਰਜ ਤਵੇ ਤੇ ਪਾਇਆ ਗਾਹ ਫਿਰ ਅੱਗੇ ਅਸੀਂ ਕੀ ਕਰੀਏ ਉਦੋਂ ਕਮਨ ਮੁਖੀ ਕਾਲ ਜੋਹਤ ਨਿਤਰ ਹੈ ਫਿਰ ਅੱਗੇ ਕੀ ਕਰੀਏ ਕਿ ਜਿਹੜਾ ਸੂਰਜ ਹੈ ਉਹ ਪੂਰਾ ਤਪ ਵਿੱਚ ਵਿੱਚ ਦੁਪਹਿਰ ਨੂੰ ਤਪਿਆ ਹੁੰਦਾ ਨਾ ਸੂਰਜ ਸਭ ਤੋਂ ਜ਼ਿਆਦਾ ਰੋਸ਼ਨੀ ਹੁੰਦੀ ਸੂਰਜ ਇੱਧਰ ਹੋਵੇ ਐਂਗਲ ਤੇ ਉੱਧਰ ਹੋਵੇ ਐਂਗਲ ਤੇ ਰੋਸ਼ਨੀ ਘੱਟ ਹੁੰਦੀ ਔਰ ਗਰਮੀ ਵੀ ਘੱਟ ਹੁੰਦੀ ਜਦ ਬਿਲਕੁਲ ਸਿਰ ਤੇ ਹੁੰਦਾ ਸਭ ਤੋਂ ਜ਼ਿਆਦਾ ਗਰਮੀ ਸਭ ਤੋਂ ਜ਼ਿਆਦਾ ਲਾਈਟ ਹੁੰਦੀ ਦੋ ਸਵਾਲ ਨੇ ਮਨ ਕਿਵੇਂ ਸ਼ਾਂਤ ਹੋਵੇ ਜਿਹੜਾ ਮਨ ਦਾ ਮੂਲ ਹੈ ਚਿੱਤ ਹੈ ਪ੍ਰਾਤਮਾ ਉਹਦੇ ਪ੍ਰਚੰਡ ਗਿਆਨ ਕਿਵੇਂ ਹੋਵੇ ਗੁਰ ਗਿਆਨ ਘਟ ਬੜਿਆ ਬੜਿਆ ਲੱਗਦਾ ਹਰਦੇ ਗਿਆਨ ਕਿਵੇਂ ਬੜੇ ਐਨਾ ਬੜੇ ਕਿ ਸਭ ਕੁਝ ਸਵਾ ਕਰ ਹੋਏ ਬੁਕਾਰਾਂ ਵੀ ਸਵਾ ਕਰ ਹੋਏ ਸੱਚ ਬਾਜਵੇ ਝੂਠ ਸਾਰਾ ਜਾਲ ਦੇਵੇ ਝੂਠੀਆਂ ਮਨਾਉਤਾ ਸਭ ਖਤਮ ਕਰ ਦੇਵੇ ਜਾਲ ਦੇਵੇ ਕੂੜਾ ਕਵਾੜ ਸਭ ਜਾਲ ਦੇਵੇ ਗੱਤ ਕਿ ਸਤੀ ਸਮਾਨ ਸਭ ਫੂਕ ਦੇਵੇ ਖੁਸ਼ਬੂ ਖੁਸ਼ਬੂ ਬਾਜਵੇ ਇਹ ਦੋ ਸਵਾਲ ਨੇ ਇਹਨਾਂ ਦਾ ਅਗਲੇ ਪਦੇ ਵਿੱਚ ਜਵਾਬ ਆਊਗਾ ਹਾਂਜੀ ਕਮਨ ਮੁਖੀ ਕਾਲ ਜੋਹਤ ਮਿੱਤਰ ਹੈ ਜਿਹੜਾ ਕਾਲ ਰੋਜ਼ ਸਾਡੇ ਤੇ ਨਿਗਾਹ ਰੱਖਦਾ ਇਹ ਕਾਤੇ ਰੱਖਦਾ ਕੀ ਗਲਤੀ ਹੈ ਸਾਡੀ ਇਹਦੇ ਅਸੀਂ ਕਿਹੜੀ ਚੀਜ਼ ਨੂੰ ਬੁਰੇ ਰੱਖਿਆ ਹੋਇਆ ਹੈ ਕਿਹੜੀ ਚੀਜ਼ ਸਾਡਾ ਧਿਆਨ ਹੈ ਕਿ ਕਾਲ ਸਾਡੇ ਧਿਆਨ ਹੈ ਸਾਨੂੰ ਕਾਲ ਦੇ ਫਿਕਰ ਰਹਿੰਦਾ ਸਾਡਾ ਧਿਆਨ ਕਿੱਥੇ ਹੈ ਕਿਉਂ ਹੈ ਇਹ ਕਿਹੜੀ ਚੀਜ਼ ਸਾਡਾ ਟਾਰਗੇਟ ਹੈ ਧਿਆਨ ਰਹਿੰਦਾ ਕਿ ਸਾਡਾ ਤੇ ਕਾਲ ਧਿਆਨ ਰੱਖਦਾ ਬਹੁਤ ਦਾ ਭੈ ਬਣਾ ਰਹਿੰਦਾ ਸਾਡੇ ਕਬੜੂ ਕਾਲ ਜੋਹਿਤ ਮਿੱਤਰ ਹੈ ਕਾਲ ਸਾਡੇ ਕੰਨੀ ਹਰ ਵਕਤ ਕਾਹਤੇ ਟਿਕਾ ਰੱਖਦਾ ਸਾਨੂੰ ਡਰ ਵੀ ਰਹਿੰਦਾ ਉਹਦਾ ਉਹ ਕਾਲ ਦਾ ਜਿਹੜਾ ਕਾਰਨ ਉਹ ਅਸੀਂ ਹਟਾ ਦਿੱਤੇ ਨਾ ਪਰ ਕਾਲ ਦਾ ਡਰ ਜਾਣਾ ਚਾਹੀਦਾ ਜਿੱਥੇ ਸਾਡਾ ਧਿਆਨ ਹੈ ਜਿੱਥੇ ਕਰਕੇ ਕਾਲ ਸਾਡੇ ਚ ਹਰ ਵਕਤ ਸਾਨੂੰ ਖਾਣ ਨੂੰ ਚਾਹੁੰਦਾ ਹੈ ਅਸੀਂ ਉਹ ਧਿਆਨ ਨੂੰ ਸਮੋੜ ਲੈਂਦੇ ਆਪਣਾ ਸਾਨੂੰ ਦੱਸੋ ਕਾਰਨ ਕੀ ਹੈ ਯਾਰ ਉਹਨਾਂ ਜੋਗੀਆਂ ਨੂੰ ਨਹੀਂ ਪਤਾ ਇਸ ਗੱਲ ਦਾ ਵੀ ਜੋਗੀਆਂ ਨੂੰ ਨਹੀਂ ਪਤਾ ਜਿਹੜੇ ਸਵਾਲ ਨੇ ਉਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ ਭਾਈ ਗੁਰਦਾਸ ਜੀ ਬਾਰਾਂ ਜੈਟੀ ਸਟੈਂਡਰਡ ਨਹੀਂ ਹੈ ਕੋਈ ਗੱਲ ਜੋਗੀਆਂ ਬਾਰੇ ਕੀ ਲਿਖਿਆ ਹੋਈਆਂ ਨੇ ਜੋ ਆ ਪੜਦਾ ਉਹ ਬੰਦਾ ਜੇ ਸਿੱਖ ਹੁੰਦਾ ਭਾਈ ਗੁਰਦਾਸ ਹੁੰਦਾ ਆ ਆ ਲਿਖਦਾ ਜਿਹੜਾ ਬਿਠਾ ਕੇ ਉਹ ਕਹਿੰਦੇ ਲਿਖਦਾ ਉਹ ਉਹਨਾਂ ਗੱਲਾਂ ਦਾ ਦੇ ਹੀ ਨਹੀਂ ਹੈ ਇੱਥੇ ਸਤਗੋਸ਼ ਵਿੱਚ ਫਿਰ ਕਹੀ ਜਾਂਦਾ ਭਾਈ ਗੁਰਦਾਸ ਜੀ ਮਾਰਨ ਇਹਦਾ ਬੜਾ ਸਿੱਖਾਂ ਨੇ ਬਾਣੀ ਪੜੀ ਹੋਈ ਹੈ ਇਹਨਾਂ ਦੀ ਸਿੱਖੀ ਦਾ ਆਧਾਰ ਗੁਰਬਾਣੀ ਹੈ ਜੀ ਅੱਜ ਸਾਡੇ ਕੋਲ ਜਿਹੜੀ ਸਿੱਖੀ ਦਾ ਆਧਾਰ ਗੁਰਬਾਣੀ ਨਹੀਂ ਇਹ ਤਾਂ ਭਾਈ ਗੁਰਦਾਸ ਜੀ ਮਾਰਾਂ ਨੇ ਇਤਿਹਾਸ ਹੈ ਸਾਡਾ ਆਧਾਰ ਇਹ ਝੂਠੀਆਂ ਕਹਾਣੀਆਂ ਨੇ ਗੁਰਬਾਣੀ ਦਾ ਆਧਾਰ ਨਹੀਂ ਇਸ ਸਾਡੀ ਅੱਜ ਦੀ ਸਿੱਖੀ ਦਾ ਆਧਾਰ ਗੁਰਬਾਣੀ ਨਹੀਂ ਹੈ ਬਿਲਕੁਲ ਨਹੀਂ ਹੈ ਕਮਣ ਬੁੱਧੀ ਗੁਰਮੁਖੀ ਪਤਰ ਹੈ ਕਮਣ ਬੁੱਧੀ ਉਹ ਬੁੱਧੀ ਕਿਹੜੀ ਹੈ ਕਿ ਜਿਹਦੇ ਕਾਲ ਕੁਝ ਕਹਿ ਨਹੀਂ ਸਕਦਾ ਕਾਲ ਜਿੱਤ ਲਈਦਾ ਜਿਹਦਾ ਕਾਲ ਜਿਹਨੂੰ ਜਿੱਤ ਲਵੇ ਉਹਦੀ ਪਤ ਦਫਰ ਪਹਿਲਵਾਨ ਛੱਡੇ ਵੀ ਕੁਝ ਨਹੀਂ ਲੜਨਾ ਇਹ ਝੰਡੀ ਦਾ ਖੇਲ ਹੈ 84 ਲੱਖ ਜੁਮਦਾ ਆਖਰੀ ਕੁਸ਼ਤੀ ਹੈ ਜਿਹੜਾ ਜਿੱਤ ਕੇ ਲਾ ਗਿਆ ਝੰਡੀ ਪਟ ਲਈ ਜਿਹੜਾ ਹਾਰ ਗਿਆ ਵੇਚ ਹੋ ਕੇ ਚਲਾ ਗਿਆ ਆਖਰੀ ਪੌੜੀ ਹੈ ਨਾ ਇਸ ਪੌੜੀ ਤੇ ਜੇ ਨਾ ਚੁੱਕੇ ਜੇ ਤਾਂ ਇੱਥੇ ਗੱਡੀ ਪੱਟ ਕੇ ਗਿਆ ਕੁਸ਼ਤੀ ਜਿੱਤ ਗਿਆ ਪਹਿਲਵਾਨੜਾ ਨਾ ਗੁਰ ਥਾਪੀ ਦਿੱਤੀ ਕੱਢ ਜੀ ਸਾਈਂ ਦਾ ਪਹਿਲਵਾਨੜਾ ਜੇ ਤਾਂ ਸਾਈਂ ਦਾ ਪਹਿਲਵਾਨ ਦਾ ਜਿੱਤ ਗਿਆ ਪਰ ਜਿੱਤੂਗਾ ਜਾਂ ਜਾਂ ਥਾਪੀ ਦਿੱਤੀ ਕੱਢ ਜੀ ਜਾਂ ਪਿੱਛੇ ਗੁਰੂ ਖੜਾ ਹੋਊਗਾ ਜਦ ਜਿਵੇਂ ਉਹ ਕਹੂਗਾ ਉੱਥੇ ਉੱਥੇ ਹੀ ਮਾਰੂਗਾ ਕਾਲ ਤੇ ਆਪਣੇ ਪੈਂਤਰੇ ਤੋਂ ਬਾਹਰ ਨਹੀਂ ਜਾਊਗਾ ਗੁਰਬਾਣੀ ਤੋਂ ਬਾਹਰ ਨਹੀਂ ਜਾਊਗਾ ਉਹਦੇ ਹੁਕਮ ਤੋਂ ਬਾਹਰ ਨਹੀਂ ਜਾਊਗਾ ਫਿਰ ਜਿੱਤਿਆ ਹੋਇਆ ਹੁਕਮ ਤੋਂ ਬਾਹਰ ਜਾਊਗਾ ਮਰਿਆ ਹਰ ਹਰੇ ਹਰ ਕਮਨ ਬੁੱਧੀ ਗੁਰਮੁਖੀ ਪਤਰ ਹੈ ਕਮਨ ਬੁੱਧੀ ਗੁਰਮੁਖੀ ਉਹ ਕਿਹੜੀ ਬੁੱਧੀ ਹੈ ਗੁਰਮੁਖੀ ਜਿਹਦੇ ਨਾਲ ਬਾਜੀ ਜਿੱਤੀ ਜਾਂਦੀ ਹੈ ਹਰਦੀਓ ਦੀ ਬਾਜੀ ਚਾਰ ਸਵਾਲ ਹੋ ਗਏ ਕਮਨ ਜੋਧ ਜੋ ਕਾਲ ਸੰਘਾਰ ਐਸਾ ਕਿਹੜਾ ਜੋਧ ਹੈ ਜਿਹਨੇ ਕਾਲ ਨੂੰ ਵੀ ਸਵਾਲ ਲਿਆ ਬਾਜੀ ਜਿੱਤ ਲਈ ਕਾਲ ਮਾਰ ਲਿਆ ਕਾਲ ਕਾਲ ਸੰਘਾਰ ਐਸਾ ਜੋਧਾ ਹੈ ਕੋਈ ਉਹਨੂੰ ਪਤਾ ਸੀ ਜਿਹੜਾ ਕਾਲ ਨੂੰ ਮਾਰ ਲੈਂਦਾ ਕਾਲ ਸਭ ਨੂੰ ਮਾਰਦਾ ਹੈ ਕਾਲ ਨੂੰ ਇਹ ਕਦ ਮਾਰਦਾ ਹੈ ਜਦ ਅਕਾਲ ਹੋ ਜਾਂਦਾ ਫਿਰ ਕਾਲ ਨੂੰ ਮਾਰ ਦਿੰਦਾ ਇਹਦੇ ਵਾਸਤੇ ਕਾਲ ਨਹੀਂ ਹੈ ਸੰਸਾਰ ਵਾਸਤੇ ਕਾਲ ਹੋ ਇਹ ਅਕਾਲ ਅਕਾਲ ਰੂਪ ਹੋ ਜਾਂਦਾ ਹੈ ਅਕਾਲ ਰੂਪ ਕੀ ਨਾ ਜੋਤ ਰੂਪ ਜੋਤ ਅਕਾਲ ਰੂਪ ਹੈ ਸਰੀਰ ਹੈ ਜਿੰਨਾ ਚਿਰ ਪੰਜ ਤੱਤ ਹੈ ਆਪਣੇ ਆਪ ਨੂੰ ਮੰਨਦਾ ਉਹਨਾਂ ਅਦਬ ਚ ਕਾਲ ਸਰੀਰ ਦਾ ਇਹਦਾ ਤਾਂ ਹੈ ਹੀ ਨਹੀਂ ਕਾਲ ਬਸ ਇਹ ਭਰਮ ਹੈ ਕਾਲ ਦਾ ਰੂਪ ਕਾਲ ਦਾ ਫਰਕ ਕਾਲ ਨਹੀਂ ਹੈ ਉਹ ਕਿਹੜਾ ਯੋਧਾ ਹੈ ਜਿਹੜਾ ਕਾਲ ਨੂੰ ਸੁਕਾ ਲੈਂਦਾ ਕਾਲ ਨੂੰ ਜਿੱਤ ਲੈਂਦਾ ਬੋਲਣਾ ਬਾਣੀ ਨਾਨਕ ਵਿਚਾਰ ਹੈ ਨਾਨਕ ਨੂੰ ਕਹਿੰਦਾ ਨਾ ਵੀ ਇਹ ਇਹ ਬਾਣੀ ਸਾਰੀ ਤੂੰ ਇਹ ਗੱਲ ਨੂੰ ਬੋਲ ਕੇ ਸਾਨੂੰ ਵਿਚਾਰ ਕੇ ਸਾਨੂੰ ਦੱਸ ਤੇ ਨਾਨਕ ਇਹ ਸਾਰੀ ਬਾਣੀ ਨੂੰ ਵਿਚਾਰ ਕੇ ਸਾਨੂੰ ਬੋਲ ਕੇ ਦੱਸ ਸਮਝਾ ਇਹ ਗੱਲ ਇਹ ਗੱਲਾਂ ਸਾਡੀਆਂ ਜਿਹੜੇ ਸਵਾਲ ਨੇ ਇਹਨਾਂ ਦਾ ਜਵਾਬ ਸਾਨੂੰ ਦੇ